ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣਿਆਂ ਦੇ ਕਥਨ ਅਨੁਸਾਰ ਸਮੁੱਚੇ ਮਨੁੱਖੀ ਵਿਕਾਸ ਲਈ ਭੌਤਿਕ ਬੌਧਿਕ ਸਮਾਜਿਕ ਅਤੇ ਅਧਿਆਤਮਕ ਚਾਰੇ ਪੱਖ ਲੋੜੀਂਦੇ ਹਨ ਇੱਕ ਵੀ ਪੱਖ ਤੋਂ ਮਨੁੱਖ ਊਣਾ ਹੋਵੇ ਤਾਂ ਉਸ ਲਈ ਸੰਤੋਲ ਵਿੱਚ ਰਹਿਣਾ ਮੁਸ਼ਕਿਲ ਹੁੰਦਾ ਹੈ ਸਾਡੇ ਵਿੱਚ ਪੜ੍ਹੇ ਲਿਖੇ ਬਹੁਤ ਆ ਗਏ ਹਨ ਅਤੇ ਉਹ ਮਾਲਕ ਹੀ ਬਣ ਗਏ ਨੇ ਕਿ ਅਸੀਂ ਹੀ ਹਾਂ ਗੁਰਸਿੱਖੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀ ਪੱਖੋਂ ਕੋਰੇ ਹਨ ਪਰ ਆਪਣੇ ਬੌਧਿਕ ਪੱਖਾਂ ਨੂੰ ਚਮਕਾ ਕੇ ਅਧਿਆਤਮਿਕ ਪੱਖ ਵਿੱਚ ਲਤਾਂ ਪਸਾਰਨ ਦਾ ਯਤਨ ਕਰ ਰਹੇ ਹਨ ਉਹ ਆਪਣੀ ਈਗੋ ਨੂੰ ਭਾਵ ਮੈਂ ਨੂੰ ਹੋਰ ਉੱਚਾ ਚੁੱਕ ਕੇ ਅਣਸੁਖਾਵੀਆਂ ਦਲੀਲਾਂ ਦੇਣੋਂ ਵੀ ਨਹੀਂ ਝਿਜਕਦੇ ਲੋਕਾਂ ਨੂੰ ਨਾਸਤਿਕ ਬਣਾਉਂਦੇ ਨੇ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰਦੇ ਹਨ ਇੱਕ ਜਾਣਨਾ ਹੁੰਦਾ ਹੈ ਇੱਕ ਬੁੱਝਣਾ ਹੁੰਦਾ ਹੈ ਜਾਣਨਾ ਉੱਪਰ ਉੱਪਰ ਦਾ ਗਿਆਨ ਹੈ ਕਿਤਾਬੀ ਗਿਆਨ ਹੈ ਪਰ ਉਹਨਾਂ ਨੇ ਗੁਰਮਤ ਬੁੱਝੀ ਨਹੀਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅੰਗ 712 ਕਿਉਂਕਿ ਨਾਮ ਦਾ ਰਸ ਨਹੀਂ ਮਹਿਸੂਸ ਕੀਤਾ ਹਥਲੀ ਲਿਖਤ ਕੌਤਕ ਕਾਮਰੇਡੀ ਸਿੱਖਾਂ ਦੇ ਵਿੱਚ ਗੁਰਸਿੱਖ ਵਿਦਵਾਨ ਸਰਦਾਰ ਕਮਰ ਅਜੀਤ ਸਿੰਘ ਨੇ ਆਪਣੀ ਬਾ ਦਲੀਲ ਲਿਖਤ ਰਾਹੀਂ ਤਰਕਸ਼ੀਲਾਂ ਦੇ ਬਾਖੂਬੀ ਉੱਤਰ ਦਿੱਤੇ ਹਨ ਪੰਥ ਨੂੰ ਕਮਜ਼ੋਰ ਅਤੇ ਖੋਖਲਾ ਕਰਨ ਦੀਆਂ ਕੋਸ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਗੁਰੂ ਨਾਨਕ ਪਿਆਰ ਦਾ ਫਰਜ਼ ਨਿਭਾਇਆ ਹੈ ਭੌਤਿਕ ਵਿਗਿਆਨੀ ਆਪਣੀ ਦਲੀਲਬਾਜ਼ੀ ਨਾਲ ਥਿੰਦੇ ਕਾਗਜ਼ ਦੀ ਕੜਾਈ ਵਿੱਚ ਥੋੜਾ ਜਿਹਾ ਪਾਣੀ ਤਾਂ ਗਰਮ ਕਰ ਸਕਦੇ ਹਨ ਪਰ ਉਸ ਵਿੱਚ ਪਕੌੜੇ ਨਹੀਂ ਤਲ ਸਕਦੇ ਉਹ ਕਹਿੰਦੇ ਹਨ ਕੋਈ ਸਵਰਗ ਨਹੀਂ ਨਾ ਨਰਕ ਹੈ ਇਹ ਜਗ ਮਿੱਠਾ ਅਗਲਾ ਕਿਸ ਡਿੱਠਾ ਪਰ ਜਦੋਂ ਗੁਰਬਾਣੀ ਕਹਿੰਦੀ ਹੈ ਚੰਗੀਆਂ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਤਾਂ ਅਗਰ ਮਗਰ ਕਰੀ ਜਾਂਦੇ ਨੇ ਜਦੋਂ ਉਹਨਾਂ ਦਾ ਧਿਆਨ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਵੱਲ ਦਿਵਾਉਂਦੇ ਹਾਂ ਤਾਂ ਕਹਿੰਦੇ ਨੇ ਕਿ ਪ੍ਰਾਣ ਰਹਿ ਗਏ ਮਨੁੱਖ ਦੇ ਦਿਮਾਗ ਵਿੱਚ ਤਾਂ ਉੱਥੇ ਸੁਪਨੇ ਵਾਂਗ ਪ੍ਰਾਣੀ ਨੂੰ ਇਹ ਦ੍ਰਿਸ਼ ਦਿਸ ਪੈਂਦਾ ਵਿਦਵਾਨ ਲੇਖਕ ਨੇ ਭਲੀ ਭਾਂਤ ਸਮਝਾਇਆ ਹੈ ਪਰ ਉਹ ਮੈਂ ਨਾ ਮਾਨੂ ਜੀ ਜਿੱਦ ਫੜੀ ਬੱਠੇ ਹਨ ਹੁਣ ਤਾਂ ਕੇਵਲ ਕਾਮਰੇਡਾਂ ਦੀ ਬੋਧਕਤਾ ਉੱਪਰ ਤਰਸ ਕਰਨਾ ਹੀ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ